ਅਥ ਚੰਡੀ ਚਰਿਤਰ ਉਸਤਤ ਬਰਨੰ ਭੁਜੰਗ ਪ੍ਰਿਆਤ ਛੰਦ ਭਰੇ ਜੋਗਣੀ ਪੱਤਰ 64 ਚਾਰੰ ਚਲੀ ਠਾਮ ਠਾਮੰ ਡਕਾਰੰ ਡਕਾਰੰ ਪਰੇ ਨੇ ਗਿਹੰ ਗਏ ਕੰਕ ਬੰਕੰ ਰੁਲੇ ਸੂਰ ਬੀਰੰ ਅਹਾੜੰ ਨਿਰਸੰਕੰ ਚਲੇ ਨਾਰਦਉ ਹੱਥ ਬੀਨਾ ਸੁਹਾਏ ਬਨੇ ਬਾਰਦੀ ਡੰਕ ਡੌਰੂ ਬਜਾਏ ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ਰੁਲੇ ਤਛ ਮੁਛੰ ਨਚੇ ਭੂਤ ਪ੍ਰੇਤੰ ਨਚੇ ਬੀਰ ਬੈਤਲ ਅਧੰ ਕਮਧੰ ਬੱਦੇ ਬੱਦ ਗੋਪਾਂ ਗੁਲਤਰਾਣ ਬੱਧੰ ਪੈ ਸਾਧ ਸਮੂਹ ਪੀਤੰ ਅਪੀਤੇ ਨਮੋ ਲੋਕ ਮਾਤਾ ਪਲੇ ਸਤਰੁ ਜੀਤੇ ਪੜੇ ਮੂੜ ਜਾਂ ਕੋ ਤਨਨ ਧਾਮ ਬਾਡੇ ਸੁਨੈ ਸੂਮ ਸੂਫੀ ਲਰੈ ਜੁਦ ਗਾਡੇ ਜਗੈ ਰਹਿਣ ਜੋਗੀ ਜਪੈ ਜਾਪ ਜਾ ਕਉ ਤਰੈ ਪਰਮ ਜੋਗ ਲਹੈ ਸਿੱਧਤਾ ਕੋ ਪੜੈ ਯਾਹੀ ਵਿਦਿਆਰਥੀ ਵਿਦਿਆ ਹੇਤੰ ਲਹੈ ਸਰਵ ਸ਼ਾਸਤਰਾਨ ਕੋ ਮਦ ਚੇਤੰ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਵ ਪੁੰਨਿਆਨ ਕੋ ਪੁੰਨ ਹੋਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆ ਹੈ ਸੰਤ ਅੰਤ ਲਹੈ ਗਏ ਮੁਕਤ ਫਲ ਪਾਵਹਗੇ ਭਗਵੰਤ ਇਤ ਸ੍ਰੀ ਵਿਚਿਤ੍ਰ ਨਾਟਕੀ ਚੰਡੀ ਚਰਿਤਰੀ ਚੰਡੀ ਚਰਿਤਰ ਉਸਤਤ ਵਰਨਨ ਅਸ਼ਟਮੋ ਧਿਆਏ ਸੰਪੂਰਨ ਮਸੁ ਮਸਤਫਜੂ